ਸੁਖ ਸਾਗਰ ਦੁਖ ਹਰਤਾ ਜੀਵਨ ਕੌਰ ਦੀ ਅੱਖ ਦਾ ਤਾਰਾ ਆਗਾ ਤੋਂ ਹੰਸ ਕਰੇ ਉਸ ਦੇ ਦਰਸ਼ਨ ਦਾ ਚਮਕਾਰਾ ਆਦ ਬਿਆਦ ਉਪਾਦ ਹਰੇ ਤੀਨੇ ਤਾਪ ਦੀ ਕਰਦਾ ਕਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸਿ ਪਰ ਉਪਕਾਰੀ ਜਿਸ ਨੇ ਅਵਤਾਰ ਸਮੇ ਦੁਖੜੇ ਸਭ ਸੰਗਤਾਂ ਦੇ ਹਰਤੇ ਜੂ ਪੈਣੀ ਸਾਬ ਵਿੱਚੋਂ ਪੈਰੇ ਦੂਰ ਮਲੇਸ਼ੀ ਕਰਤੇ ਓ ਬਈ ਬੰਧਨ ਕਾਟਨ ਹਾਰ ਪ੍ਰਭੂ ਬੰਧਨ ਕਾਟਨ ਹਾਰ ਪ੍ਰਭੂ ਸਭੇ ਕੂਕੂਠੇ ਨਾਮ ਧਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਕਲ ਯੁਗ ਦੇ ਸੰਕਟ ਚੋਂ ਜਿਸ ਨੇ ਕੂਕਾ ਪੰਥ ਬਚਾਇਆ ਕਰ ਦੌਰੇ ਦੁਨੀਆ ਦੇ ਸੀ ਸਤਨਾਮ ਦਾ ਚੱਕਰ ਫਿਰਾਇਆ ਓ ਗੋਰੇ ਜ਼ਾਲਮ ਦੀ ਕੀਤੀ ਦੂਰ ਗੁਲਾਮੀ ਸਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸਿ ਪਰ ਉਪਕਾਰੀ ਓ ਪਾਵਨ ਗੁਰਬਾਣੀ ਦੇ ਲੱਖਾਂ ਪਾਠ ਅਖੰਡ ਕਰਾਏ ਠੱਗ ਚੋਰ ਯਾਰ ਪਾਪੀ ਦੇ ਗੁਰ ਮੰਤਰ ਸੰਤ ਬਣਾਏ ਕੱਢ ਜੂਨ 84 ਚੋਂ ਕੀਤੇ ਦੇਵ ਰੂਪ ਨਰ ਨਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਹੋ ਜਿਸ ਦੇ ਮਨ ਮੰਦਰ ਮੇ ਜਿਸ ਦੇ ਮਨ ਮੰਦਰ ਮੇ ਹੈ ਸੀ ਬ੍ਰਹਮ ਗਿਆਨ ਉਜਾਰਾ ਸੁਖ ਪਿਆਰ ਅਮਨ ਸ਼ਾਂਤੀ ਜਿਸ ਦੀ ਰਸਨਾ ਦਾ ਸੀ ਨਾਰਾ ਅਮਨ ਸਮੇਲਨ ਕਾਨਫਰੰਸਾਂ ਪੈਣੀ ਸਾਬ ਕਰੇ ਕਈ ਵਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਵੱਡੇ ਹੈਂਕੜ ਬਾਜਾਂ ਦੀ ਜਿਸ ਪਰਵਾਹ ਕਦੇ ਨਾ ਕੀਤੀ ਦੇਵੇ ਮਾਨਨ ਮਾਣੇ ਨੂੰ ਜਿਸ ਦੀ ਯਾਦ ਕਾਲ ਤੋਂ ਨੀਤੀ ਤਜ ਕੇ ਦਰਜੋਦਨ ਨੂੰ ਤਜ ਕੇ ਦਰਜੋਦਨ ਨੂੰ ਬਿਦਰ ਦੇ ਪਹੁੰਚੇ ਕ੍ਰਿਸ਼ਨ ਮੁਰਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਨਾਬੇ ਦਾ ਰਾਜਾ ਸੀ ਹਾਂ ਨਾਬੇ ਦਾ ਰਾਜਾ ਸੀ ਖਾਲੀ ਚੱਲਿਆ ਅਫਲ ਜਹਾਨੋਂ ਪੁੱਤਰ ਦੀ ਦਾਤ ਦਿੱਤੀ ਉਸ ਨੂੰ ਕਰਕੇ ਬਚਨ ਜਵਾਨੋ ਇਹ ਹਾਮੀ ਪਰਦੀ ਏ ਬਸਦੀ ਬੀੜ ਨਾਬੇ ਦੀ ਸਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਉਹ ਸਰਸੇ ਦੀ ਧਰਤੀ ਸੀ ਸਰਸੇ ਦੀ ਧਰਤੀ ਸੀ ਬੰਜਰ ਪਾਣੀ ਫਸਲੋਂ ਖਾਲੀ ਚਰਨਾ ਦੀ ਸ਼ੋਹ ਦੇ ਕੇ ਉਸ ਦੀ ਕਰਤੀ ਦੂਰ ਕੰਗਾਲੀ ਜਿਸ ਦਿਨ ਤੋਂ ਜਾ ਕੀਤੀ ਜੀਵਨ ਨਗਰ ਦੀ ਆਪੇ ਉਸਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਮ੍ਰਿਗ ਤ੍ਰਿਸ਼ਨਾ ਮਰਦੇ ਸੀ ਮਾਰੂ ਥਲ ਦੀਆਂ ਤੱਕ ਤੱਕ ਲਹਿਰਾਂ ਕੱਢ ਸੋਮੇ ਬੋਰ ਕਰੇ ਖੇਤੀ ਫਸਲਾਂ ਚੱਲਦੀਆਂ ਨਹਿਰਾਂ ਜਿਉਂ ਰਖੀ ਭਗੀਰਥ ਨੇ ਗੰਗਾ ਪਰਬਤ ਵਿੱਚੋਂ ਨਕਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਹੋਏ ਸੇਹੀ ਧਰਤੀ ਤੇ ਧਰਤੀ ਤੇ ਕੰਗਲੇ ਕਈ ਸੁਦਾਮੇ ਤਾਰੇ ਨਿਰਤਨ ਤਨਵਾਨ ਕਰੇ ਕੁਲੀਆਂ ਵਾਲਿਆਂ ਮਹਿਲ ਉਸਾਰੇ ਉਹ ਨੰਗੇ ਪੈਰੀ ਫਿਰਨ ਵਾਲੇ ਕਰਦੇ ਕਾਰਾਂ ਦੀ ਅਸਵਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ ਇਹ ਜੀਵਨ ਸਾਗਰ ਚੋਂ ਪਾਣੀ ਬੂੰਦ ਵਾਂਗ ਦਰਸਾਇਆ ਚੰਨ ਸੂਰਜ ਕਿਰਨਾ ਜੋ ਕੁਸਮ ਬਸੰਤ ਨ ਜਾਏ ਗਣਾਇਆ ਮਹਿਮਾ ਮੇਰੇ ਸਤਗੁਰ ਦੀ ਮਹਿਮਾ ਮੇਰੇ ਸਤਗੁਰ ਦੀ ਇਸ ਤੋਂ ਵੱਧ ਕੇ ਅਪਰੇ ਪਾਰੀ ਇਸ ਤੋਂ ਵੱਧ ਕੇ ਅਪਰੇ ਪਾਰੀ ਸਤਗੁਰ ਪ੍ਰਤਾਪ ਹਰੀ ਪੂਰਨ ਪੁਰਖ ਸੀ ਪਰ ਉਪਕਾਰੀ